ਸੋ ਇਸੇ ਤਰ੍ਹਾਂ ਭੈਣ ਨਾਨਕੀ ਦੀ ਤਾਰ ਪਹੁੰਚੀ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਮਰਦਾਨੇ ਨੂੰ ਸ਼ੰਕਾ ਨਹੀਂ ਸੀ ਕਿ ਉਹ ਹਜ਼ਾਰਾਂ ਮੀਲ ਦਾ ਸਫ਼ਰ ਪ੍ਰਸ਼ਾਦਾ ਭੈਣ ਨੇ ਤਿਆਰ ਕੀਤਾ ਹੈ ਕਿਵੇਂ ਪਹੁੰਚ ਜਾਵੇਗਾ ਤੇ ਜੇ ਸਾਧ ਸੰਗਤ ਆਪਣੇ ਮਨ ਦੀ ਵੀ ਪ੍ਰਤੀਤ ਬਣ ਗਈ ਇਹ ਮੈਂ ਸ਼ਬਦ ਸੁਣਾਉਣ ਤੋਂ ਪਹਿਲਾਂ ਗੀਤ ਤੋਂ ਇਹ ਕਰਜ ਕਰਦਿਆਂ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਮਨ ਬਣੇ ਦੀ ਗੱਲ ਹੈ ਕਰੀਬ ਇਹ ਗੱਲ 78 ਅਖੀਰ ਦੀ ਜਾਂ 79 ਸ਼ੁਰੂ ਦੀ ਹੈ 1978-79 ਦੀ ਦਾਸ ਆਪਣੇ ਪਿਤਾ ਨਾਲ ਡਾਲਟਨਗੰਜ ਗਿਆ ਸੀ ਸੇਠਾਂ ਕੋਲ ਉਹਨਾਂ ਕੋਲ ਉਦੋਂ ਵੀ ਬੜੀ ਸਿੱਖੀ ਸੀ ਅੱਜ ਵੀ ਬੜੀ ਹੈ ਸਿਰਫ ਸਾਡੀਆਂ ਨਜ਼ਰਾਂ ਵਿੱਚ ਫਰਕ ਹੈ ਕਿ ਉਹ ਜਦੋਂ ਪ੍ਰਬੰਧਕ ਨਹੀਂ ਹਨ ਲੀਡਰ ਨਹੀਂ ਬਣਦੇ ਗੁਰੂ ਘਰ ਚੋਂ ਕਿੰਨੀ ਵਾਰਾਂ ਦਾਸ ਦੇ ਉੱਥੇ ਹੁੰਦਿਆਂ ਹੁਕਮ ਹੋਇਆ ਕਿ ਤੁਹਾਡੇ ਚੋਂ ਦੱਸੋ ਸੇਠ ਜੀ ਕਿਨੂੰ ਸੂਬਾ ਬਣਾਈਏ ਸੱਚੇ ਪਾਤਸ਼ਾਹ ਸੇਵਾਦਾਰ ਰਹਿਣ ਦਿਓ ਜੇ ਹੁਕਮ ਹੋਇਆ ਕਿ ਕਿਨੂੰ ਜਥੇਦਾਰ ਜਾਂ ਪ੍ਰਬੰਧਕ ਇਲਾਕੇ ਦਾ ਬਣਾਈਏ ਗਰੀਬ ਨਵਾਜ਼ ਸੇਵਾਦਾਰ ਹੀ ਰਹਿਣ ਦਿਓ ਸਾਧ ਸੰਗਤ ਇਹ ਉਥੋਂ ਸਤਗੁਰ ਦੇ ਚਰਨਾਂ ਵਿੱਚ ਅਰਜ ਕਰਦੇ ਨੇ ਅੱਜ ਭਾਵੇਂ ਦਾਸ ਕਿਸੇ ਦੀ ਕਦੇ ਸਿਫਤ ਨਹੀਂ ਕੀਤੀ ਤੇ ਅੱਜ ਵੀ ਨਹੀਂ ਕਰ ਰਿਹਾ ਲੇਕਿਨ ਸਿਰਫ ਸਤਗੁਰ ਦੇ ਨਾਮ ਦੀ ਸੋਭਾ ਸਦਾ ਕਰਦਾ ਹਾਂ ਤੇ ਕਰਾਂਗਾ ਚਾਹੇ ਕਿਸੇ ਨੂੰ ਖੁਸ਼ੀ ਹੋਵੇ ਚਾਹੇ ਨਾਰਾਜ਼ਗੀ ਸਾਡੇ ਹਰ ਇੱਕ ਦੇ ਨਾਮ ਦੇ ਪਿੱਛੇ ਜਾਤੀ ਜਾਂ ਕੌਮ ਜਾਂ ਪਰਸਨਲ ਨਾਮ ਲੱਗੇ ਨੇ ਉਸ ਡਾਲਟਨਗੰਜ ਵਾਲੇ ਇੰਦਰ ਸਿੰਘ ਦੇ ਨਾਮ ਦੇ ਪਿੱਛੇ ਨਾਮਧਾਰੀ ਲੱਗਾ ਹੈ ਦਾਸ ਨੇ 5 ਸਾਲ ਸਤਗੁਰੂ ਜੀ ਦੇ ਹੁਕਮ ਨਾਲ ਉੱਥੇ ਗੁਰਦੁਆਰੇ ਸੇਵਾ ਕੀਤੀ ਪੂਰੇ ਬਿਹਾਰ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਪੇਪਰਾਂ 'ਚ ਜੇ ਕਿਤੇ ਨਾਂ ਆਵੇਗਾ ਇੰਦਰ ਸਿੰਘ ਨਾਮਧਾਰੀ ਆਵੇਗਾ ਤੇ ਨਾਮਧਾਰੀ ਹੋਣ ਦਾ ਫਲ ਦਾਸ ਵੀ ਗੁਨਾਹ ਕੀਤਾ ਹੈ ਹੋਰ ਵੀ ਪਤਾ ਨਹੀਂ ਕਿੰਨੇ ਕੁ ਕਰਦੇ ਹੋਣਗੇ ਆ ਦਾਸ ਤੇ ਗੁਨਾਹਗਾਰਾਂ 'ਚ ਨਾਂ ਰੱਖਦਾ ਹੈ ਇੰਦਰ ਸਿੰਘ ਹਮੇਸ਼ਾ ਨਾਮਧਾਰੀ ਬਾਣਾ ਰੱਖਦਾ ਹਮੇਸ਼ਾ ਨਾਮਧਾਰੀ ਬਾਣਾ ਚਾਹੇ ਉਹ ਆਪਦੇ ਵਿਧਾਨ ਸਭਾ ਵਿੱਚ ਗਿਆ ਹੋਵੇ ਚਾਹੇ ਉਹ ਪ੍ਰਾਈਵੇਟ ਕੰਮ ਵਿੱਚ ਹੋਵੇ ਚਾਹੇ ਉਹ ਮੰਤਰੀ ਪਦ ਸੀ ਰੋਜ਼ ਸਵੇਰੇ ਇਸ਼ਨਾਨ ਕਰਨਾ ਸਣ ਕੇਸੀ ਕਰਨਾ ਤੇ ਨਾਮਧਾਰੀ ਬਾਣੇ ਨਾਲ ਆਪਦੇ ਥਾਂ ਤੇ ਜਾਣਾ ਹਰ ਵੇਲੇ ਨਾਮਧਾਰੀ ਬਾਣਾ ਤੇ ਸਵੇਰੇ ਜੇ ਭਜਨ ਕਰਦੇ ਨੇ ਮਾਲਾ ਹੱਥ ਵਿੱਚ ਲੈ ਕੇ ਭਾਵੇਂ ਉਹ ਵਿਹਾਰੀ ਗੱਲਾਂ ਕਰਦੇ ਉਹਨਾਂ ਲੋਕਾਂ ਨਾਲ ਚਾਹੇ ਕਿੱਡੇ ਵੱਡੇ ਮੰਤਰੀ ਨੂੰ ਮਿਲਣਾ ਹੋਵੇ ਕਰਾਂ ਦਾਸ ਨੂੰ ਵੀ ਸਮਾਂ ਮਿਲਿਆ ਲਾਲੂ ਪ੍ਰਸਾਦ ਨੂੰ ਮਿਲਣ ਜਾਣਾ ਸੀ ਉਦੋਂ ਚਾਰ ਮਨਿਸਟਰੀਆਂ ਸੀ ਉਹਨਾਂ ਦੇ ਕੋਲ ਹੱਥ ਵਿੱਚ ਮਾਲਾ ਠਾਠੀ ਬੰਨੀ ਸਿਰ ਤੇ ਕਪੜਾ ਭਾਵ ਤੇ ਪੱਗ ਜਿਹੜੀ ਉਹਨਾਂ ਮੋਢੇ ਤੇ ਸੱਟੀ ਆਮ ਸਧਾਰਨ ਜੈ ਤੇ ਨਾਮਧਾਰੀ ਬਾਣੇ ਵਿੱਚ ਮਿਲਣ ਗਏ ਉਸ ਵੇਲੇ ਪਤਾ ਲੱਗਾ ਕਿ ਉਹਦੇ ਨਾਮ ਪਿੱਛੇ ਨਾਮਧਾਰੀ ਜਿਹੜਾ ਸਤਿਗੁਰੂ ਜਗਜੀਤ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਨਾ ਕਿ ਨਾਮਧਾਰੀ ਹਾਕੀ ਟੀਮ ਨੇ ਬੜਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਉਸ ਨਾਮਧਾਰੀ ਨਾ ਸਾਡੇ ਨਾਲ ਲੱਗੇ ਅਸੀਂ ਨਾਮਧਾਰੀ ਰਹੀਏ ਇਹ ਵੀ ਸਤਿਗੁਰ ਦਾ ਇੱਕ ਪ੍ਰਚਾਰ ਹੈ ਕੋਈ ਦਾਸ ਆਪਣੀ ਸੰਥਿਆ ਸੁਣਾ ਰਿਹਾ ਬਹੁਤਾ ਪ੍ਰਚਾਰ ਨਹੀਂ ਕਰਦਾ ਪਰ ਉਹ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਦੀ ਮੈਂ ਅਰਜ਼ ਕਰ ਰਿਹਾ ਉਹਨਾਂ ਸੇਠਾਂ ਕੋਲ ਰਹਿੰਦਿਆਂ ਨਾ ਉਹ ਸੇਠ ਸੈਰ ਕਰਨ ਵਾਸਤੇ ਕਿਤੇ ਚੱਲੇ ਐਤਵਾਰ ਦਾ ਦਿਨ ਸੀ ਪਿਤਾ ਜੀ ਨੂੰ ਵੀ ਕਿਹਾ ਉਹਨਾਂ ਮੈਨੂੰ ਵੀ ਤੇ ਮੇਰਾ ਤੇ ਰਾਦਾ ਸੀ ਵੀ ਉਸ ਵੇਲੇ ਪਹਾੜ ਵੇਖ ਕੇ ਆਉਨੇ ਆ ਜਿਹੜਿਆ ਕਹਿੰਦੇ ਨਾ ਲੋਕੀ ਕੇ ਪਹਾੜ ਵਾਧੇ ਨਹੀਂ ਆ ਕਿਸੇ ਦਾ ਕੰਪਿਊਟਰ ਸ਼ਾਂ ਦੱਸਦਾ ਹੋਵੇ ਤੇ ਮੈਨੂੰ ਪਤਾ ਨਹੀਂ ਕਿਉਂਕਿ ਦਾਸ ਇੰਨਾ ਪੜਿਆ ਨਹੀਂ ਪਰ ਬਹੁ ਗਿਣਤੀ ਇਹ ਲੋਕ ਮੰਨਣਗੇ ਕਿ ਪੱਥਰ ਵਿੱਚ ਜਾਨ ਨਹੀਂ ਹੁੰਦੀ ਪਰ ਸਾਧ ਸੰਗਤ ਦਾਸ ਨੇ ਰਾਂਚੀ ਵੇਖਿਆ ਹੈ ਪਹਾੜ ਨੇ ਸ਼ਹਿਰ ਵੱਲ ਨੂੰ ਮੂੰਹ ਕੀਤਾ ਹੈ ਵੱਧ ਰਿਹਾ ਹੈ ਤੇ ਕਿੰਨੇ ਹੀ ਸ਼ਹਿਰ ਦੇ ਮਕਾਨ ਪਾੜੀ ਜਾ ਰਿਹਾ ਹੈ ਤੇ ਧਰਤੀ ਦੇ ਅੰਦਰ ਅੰਦਰ ਆਉਂਦਾ ਹੈ ਕਈਆਂ ਥਾਵਾਂ ਤੋਂ ਬਾਹਰ ਨਿਕਲਦਾ ਆਉਂਦਾ ਹੈ ਨਾਲ ਹੀ ਪਾਣੀ ਕਿੰਨੀਆਂ ਹੀ ਬਿਲਡਿੰਗਾਂ ਸਰਕਾਰੀ ਤੇ ਪ੍ਰਾਈਵੇਟ ਉਹ ਪਹਾੜ ਜਿਹੜਾ ਨਾ ਖਰਾਬ ਕਰ ਰਿਹਾ ਵੱਧ ਰਿਹਾ ਹੈ ਦਿਨੋਂ ਦਿਨ ਦਾਸ ਨੇ ਦੋ ਤਿੰਨ ਵਾਰਾਂ 79 ਤੋਂ ਲੈ ਕੇ ਅੱਜ 92 ਤੱਕ ਵੇਖ ਲਿਆ ਭਾਵ ਦਾਸ ਨੇ ਕਿਹਾ ਕਿ ਨਹੀਂ ਸੇਠ ਜੀ ਨਾਲ ਨਹੀਂ ਜਾ ਸਕਦਾ ਉਹਨਾਂ ਨੇ ਬੜਾ ਯਤਨ ਕੀਤਾ ਕਿ ਰਾਤ ਨੂੰ ਮੁੜ ਆਵਾਂਗੇ ਪਰ ਨਹੀਂ ਸਾਧ ਸੰਗਤ ਸਮਾਂ ਨਾ ਬਣਿਆ ਦੁਪਹਿਰ ਦਾ ਸਮਾਂ ਸੀ ਉਹਨਾਂ ਦਾ ਛੋਟਾ ਭਰਾ ਸੇਠ ਇੰਦਰਜੀਤ ਸਿੰਘ ਨੇ ਨਿਤਨੇਮ ਦੀ ਅਰਦਾਸ ਕਰ ਲਈ ਰੋਜ਼ ਦਾ ਨਿਤਨੇਮੀ ਸੀ ਉਹਨੂੰ ਗੁਰਮੁਖ ਦੀ ਉਪਾਧੀ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਵਿੱਚ ਇਸ ਕਲਯੁਗ ਵਿੱਚ ਦਿੱਲੀ ਵਿੱਚ ਧਰਮਸ਼ਾਲਾ ਵਿੱਚ ਮਿਲੀ ਸੀ ਗੁਰਮੁਖ ਦੀ ਉਪਾਧੀ ਕਿਉਂਕਿ ਜਦੋਂ ਤੋਂ ਉਹਨੇ ਸੁਰਤ ਸੰਭਲੀ ਸਤਗੁਰ ਦਾ ਹੁਕਮ ਨਹੀਂ ਮੋੜਿਆ ਰੋਜ਼ ਦਾ ਨਿਤਨੇਮ ਨਹੀਂ ਛੱਡਿਆ ਤੇ ਗੁਰਮੁਖ ਦੀ ਉਪਾਧੀ ਵਾਲੀ ਜਾ ਰਿਹਾ ਕਿ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਈ ਉਹ ਚਲੇ ਗਏ ਰਾਹ ਵਿੱਚ ਨਿਤਨੇਮ ਦਾ ਟਾਈਮ ਹੋ ਗਿਆ ਡਰਾਈਵਰ ਗੱਡੀ ਚਲਾ ਰਿਹਾ ਹੈ ਤੇ ਸੇਠ ਜੀ ਕਿਹਾ ਕਿ ਇੱਕ ਘੰਟਾ ਗੱਡੀ ਥੋੜੀ ਜੀ ਸਲੋ ਕਰ ਲੈ ਅਗਲੀਆਂ ਗੱਡੀਆਂ ਭਾਵੇਂ ਦੂਰ ਜਾਣ ਮੈਂ ਨਿਤਨੇਮ ਕਰ ਲਵਾਂ ਸਾਧ ਸੰਗਤ ਜੀ ਨਿਤਨੇਮ ਦੀ ਅਰਦਾਸ ਕੀਤੀ ਨੂੰ ਅਜੇ 5-7 ਮਿੰਟ ਹੋਏ ਨੇ ਅੱਗੋਂ ਇੱਕ ਟਰੱਕ ਆ ਰਿਹਾ ਸੀ ਰਾਂਚੀ ਵੱਲੋਂ ਬਚਾਉਂਦਿਆਂ ਬਚਾਉਂਦਿਆਂ ਪਤਾ ਨਹੀਂ ਉਹ ਸ਼ਰਾਬੀ ਸੀ ਜਾਂ ਕਿਸ ਤਰ੍ਹਾਂ ਗੱਡੀ ਫੀਅਟ ਕਾਰ ਟਰੱਕ ਦੇ ਥੱਲੇ ਵੜ ਗਈ ਛੱਤ ਲਾ ਕੇ ਸੱਟ ਦਿੱਤੀ ਸੇਠ ਜੀਤ ਸਿੰਘ ਉਹਨਾਂ ਦੀ ਧਰਮ ਪਤਨੀ ਦੋ ਬੱਚੇ ਤੇ ਇੱਕ ਪਰਮਜੀਤ ਭੈਣ ਜੀ ਜਿਹੜੀ ਸੇਠ ਤਰਲੋਕ ਸਿੰਘ ਸ਼ੇਰ ਸਿੰਘ ਦੀ ਵਾਈਫ ਇਹਦੀ ਛੋਟੀ ਭੈਣ ਉਹਨਾਂ ਸੇਠਾਂ ਵੱਲ ਵਿਆਹੀ ਸੇਠ ਕਿਰਪਾਲ ਸਿੰਘ ਦੀ ਨੋ ਉਹ ਵੀ ਨਾਲ ਸੀ ਡਰਾਈਵਰ ਥਾਂ ਤੇ ਮਰ ਗਿਆ ਹੈ ਸੇਠ ਜੀਤ ਸਿੰਘ ਦੇ ਬਹੁਤ ਸੱਟਾਂ ਲੱਗੀਆਂ ਤੇ ਸੇਠ ਜੀ ਦੇ ਘਰੋਂ ਬੀਬੀ ਹਰਭਜਨ ਕੌਰ ਜੀ ਉਹਨਾਂ ਨੂੰ ਵੀ ਕਰੀਬ 6 ਮਹੀਨਿਆਂ ਬਾਅਦ ਸੁਰਤੀ ਆਈ ਸਰੀਰ ਦੀ ਲੇਕਿਨ ਹਸਪਤਾਲ ਵਿੱਚ ਹੀ ਰਹੇ ਤੇ ਉਹ ਪਰਮਜੀਤ ਭੈਣ ਜੀ ਦੀ ਲੱਤ ਟੁੱਟ ਗਈ ਬੇਹੋਸ਼ ਹੋ ਗਏ ਤੇ ਦੋਹਾਂ ਬੱਚਿਆਂ ਨੂੰ ਬਿਲਕੁਲ ਸੱਟ ਨਹੀਂ ਲੱਗੀ ਬਿਲਕੁਲ ਹੀ ਤੇ ਗੱਡੀ ਤੋਂ ਪਾਸੇ ਖੜੇ ਆਪਣੇ ਮਾਤਾ ਦੀ ਹਿੱਕਤੇ ਨੇ ਪਿੱਛੋਂ ਬੱਸਾਂ ਆਈਆਂ ਉਹਨਾਂ ਨੇ ਸੰਭਾਲਿਆ ਪਤਾ ਕੀਤਾ ਤੇ ਜਦੋਂ ਭੈਣ ਪਰਮਜੀਤ ਜੀ ਨੂੰ ਹਸਪਤਾਲ ਛੋਟੇ ਵਿੱਚ ਜਾ ਕੇ ਸੁਰਤ ਆਈ ਉਹਨੇ ਦੱਸਿਆ ਕਿ ਅਸੀਂ ਤੇ ਡਾਲਟਨਗੰਜ ਤੋਂ ਆਏ ਆ ਫਿਰ ਉਹ ਨਾਇੰਦਰ ਸਿੰਘ ਨੂੰ ਫੋਨ ਕੜਕਾਏ ਪਤਾ ਲੱਗ ਗਿਆ ਕਰੀਬ ਸਾਧ ਸੰਗਤ ਤੇ ਇਸ ਚੀਜ਼ ਦੀ ਖਬਰ ਜਿਹੜੀ ਨਾ ਸ਼ਾਮ ਨੂੰ 6 ਵਜੇ ਲੱਗੀ ਸ਼ਾਮ ਨੂੰ 6 ਵਜੇ ਤੇ ਸਤਿਗੁਰੂ ਜਗਜੀਤ ਸਿੰਘ ਜੀ ਉਸ ਵੇਲੇ ਸੇਠ ਤਰਲੋਕ ਸਿੰਘ ਦੀ ਫੂਸਾ ਰੋਡ ਕੋਠੀ ਤੇ ਸਨ ਇੱਕੋ ਦਮ ਹੁਕਮ ਕੀਤਾ ਸੇਠ ਜੀ ਮੈਂ ਨਾ ਬਿਹਾਰ ਦੇ ਚਾਹਨਾ ਵਾ ਸੇਠਾਂ ਨੂੰ ਮਿਲਣਾ ਚਾਹਨਾ ਸੱਚੇ ਪਾਤਸ਼ਾਹ ਇਸ ਵੇਲੇ ਤੇ ਕੋਈ ਸਾਧਨ ਨਹੀਂ ਹੈ ਤੇ ਇਹ ਸਾਧ ਸੰਗਤ ਸਨ ਸਮਤ ਚੰਦ ਮੈਂ ਘੁੱਸਦਾ ਵਾਂ ਉਸ ਸਮੇਂ ਦੀ ਗੱਲ ਹੈ ਜਦੋਂ ਬਲਜੀਤ ਸਿੰਘ ਸ਼ੁਰੂ ਵਿੱਚ ਵਾਜੇ ਤੇ ਸਤਿਗੁਰੂ ਜੀ ਨੂੰ ਉਸ ਦਿਨ ਉੱਥੇ ਵਾਰ ਸੁਣਾਈ ਸੀ ਇੰਨਾ ਕੋ ਦਾਸ ਨੂੰ ਯਾਦ ਹੈ ਤੇ ਪੂਰਬਾ ਜੀ ਨਾਲ ਸਨ ਸੱਚੇ ਪਾਤਸ਼ਾਹ ਜੀ ਜਦੋਂ ਹੁਕਮ ਕੀਤਾ ਸੇਠ ਜੀ ਕਹਿਣ ਲੱਗਾ ਸੱਚੇ ਪਾਤਸ਼ਾਹ ਇੱਕ ਘੰਟੇ ਤੋਂ ਬਾਅਦ ਇੱਥੋਂ ਜਹਾਜ਼ ਜਾਣਾ ਹੈ ਤੇ ਜਾਂ ਸਵੇਰੇ ਕਹਿੰਦੇ ਨਹੀਂ ਹੁਣੇ ਹੀ ਜਾਣਾ ਮੈਂ ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਿਰਪਾ ਕੀਤੀ ਉਹ ਦੁਪਹਿਰ ਦੇ ਨਿਤਨੇਮ ਦੀ ਅਰਦਾਸ ਸੇਵਕਾਂ ਦੀ ਪਹੁੰਚ ਗਈ ਗੱਡੀ ਦਾ ਐਕਸੀਡੈਂਟ ਹੋਇਆ ਕੋਈ ਪਤਾ ਨਹੀਂ ਸੇਠ ਜੀ ਨੂੰ ਤੇ ਸਤਗੁਰ ਨੇ ਅਰਦਾਸ ਸੁਣ ਵੀ ਲਈ ਸੀ ਸਤਗੁਰ ਜੀ ਬਨਾਰਸ ਤੱਕ ਜਹਾਜ਼ ਤੇ ਉਸ ਤੋਂ ਅੱਗੇ ਗੱਡੀਆਂ ਮੰਗਵਾ ਕੇ ਸਤਗੁਰ ਜੀ ਸੱਚੇ ਪਾਤਸ਼ਾਹ ਡਾਲਟਨਗੰਜ ਰਾਤ ਨੂੰ ਕਰੀਬ 11 11:30 ਵਜੇ ਪਹੁੰਚ ਗਏ